ਭਈ ਕਾਮ ਕਲਾ ਕਾਮ ਨੇ ਇੱਕ ਬੇ ਸ਼ਾਸਤਰ ਭੀਤਰ ਅਤ ਗੁਨੀ ਤਾਕੋ ਪੁੱਤਰ ਨਾ ਆਗਿਆ ਮਾਨੈ ਜਾਂ ਤੇ ਮਾਤ ਕੋਪ ਚਿਤ ਠਾਨੈ ਕਬੁੱਧ ਵਿਖੈ ਦਿਨ ਰਹਿਣ ਗਵਾਵੈ ਮਾਤ ਪਿਤਾ ਕੋ ਦਰਬ ਲੁਟਾਵੈ ਗੁੰਡਨ ਸਾਥ ਕਰੈ ਗੁਜਰਾਨਾ ਕਰਤ ਕਬਿਰਤ ਪੀਤ ਮਦ ਪਾਨਾ ਤਾ ਕੋ ਭਰਾ ਦੁਤੀਐ ਸੁਭਕਾਰੀ ਜੂਬ ਰਹਿਤ ਨਾ ਕਛੂ ਦੁਰਚਾਰੀ ਤਾਸੋ ਨਿਹ ਮਾਤ ਕੋ ਰਹਿ ਯਾ ਕੋ ਬੇਖ ਸੰਘਾਰੇ ਚਹਿ ਏਕ ਦਿਵਸ ਜਬ ਸੋ ਘਰ ਆਇਓ ਸੋ ਛਾਪਰੀ ਮਾਇਤ ਕਾਇਓ ਟਟਿਆ ਦਵਾਰ ਆਗੀ ਦੈ ਦਈ ਸੁਤ ਕੋ ਮਾਤ ਜਰਾਵਤ ਭਈ ਮਾਤ ਪੂਤ ਕੋ ਪ੍ਰਥਮ ਜਰਾਇਓ ਰੋਏ ਰੋਏ ਸਭ ਜਗ ਸੁਨਾਇਓ ਆਗ ਲਗਾਏ ਪਾਨ ਕੋ ਧਾਈ ਮੂਰਖ ਬਾਤ ਨਾ ਕਿਨਹੂ ਪਾਈ ਇਤਿ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 187 ਮੋਹ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਕੰਚਨ ਪ੍ਰਭਾ ਜਾੜ ਜਾ ਰਹੈ ਆਦਿਤਵਾਨ ਤਾਹਿ ਜਗ ਕਹੈ ਭਰਤਾ ਏਕ ਪ੍ਰਥਮ ਤਿਨ ਕੀਓ ਰੁਚਿਓ ਨਾ ਡਾਰ ਫਾਂਸ ਹਨ ਦਿਓ ਕੇਤਕ ਦਿਨ ਨ ਔਰ ਪਤ ਕਰਿਓ ਸੋ ਨ ਰੁਚਿਓ ਕਟਾਰੀ ਮਰਿਓ ਮਾਸ ਪਿਖੈ ਔਰ ਪਤ ਪਾਇਓ ਸੋਉਦੈ ਕੈ ਬਿਖ ਤ੍ਰਿਯ ਘਾਇਓ ਚੌਥੋ ਨਾਥ ਨਾਇਕਾ ਕੀਨੂ ਤਾ ਕਾ ਹਨ ਪੰਚਮ ਕਾ ਲੀਨੋ ਛਟੇ ਮਾਰ ਸਪਤਮੋ ਘਾਇਓ ਅਸ਼ਟਮ ਕੈ ਸੰਗ ਨੇਹ ਲਗਾਇਓ ਕਰਮ ਕਾਲ ਸੋ ਨਹਿ ਭਾਇਓ ਜਮ ਧਰ ਭੈ ਤਾਹੇ ਤਿਨ ਘਾਇਓ ਤ੍ਰਿਗ ਤ੍ਰਿਗ ਜਾਣ ਜਗਤ ਤਿਹ ਕਰਿਓ ਹਾਹਾਕਾਰ ਸਭ ਨੂੰ ਚਰਿਓ ਜਾਵੇ ਭਾਂ ਸੁਣ ਤ੍ਰਿਯ ਭਈ ਜਾਨਕ ਬਿਨ ਮਾਰੇ ਮਰ ਗਈ ਅਬ ਹੋ ਜਰੋ ਨਾਥ ਤਨ ਜਾਈ ਇਨ ਸਭ ਹੂਣ ਚਰਿਤਰ ਦਿਖਾਈ ਅਰਨ ਵਸਤਰ ਧਰ ਚ ਚਬਾਏ ਲੋਕ ਸਭਨ ਕੋ ਕੂਕ ਸੁਨਾਏ ਯੋ ਕਹਿਆ ਸਿਧੋਰੋ ਗਇਓ ਜਰਬੋ ਸਾਥ ਨਾਥ ਕਹਿ ਚਇਓ ਦੋਹਰਾ ਸਬਤ ਨਾਥ ਨਿਜ ਕਰਨ ਹਨ ਕਿਓ ਸਤੀ ਕੋ ਭੇਸ ਊਚ ਨੀਚ ਦੇਖਤ ਤਰਨ ਪਾਵਕ ਕਿਓ ਪਰਵੇਸ ਨਾਥ ਨਿਜ ਹਾਥ ਹਨ ਅਸ਼ਟਮ ਕੋ ਗਰ ਲਾਏ ਸਭ ਲੋਕ ਗਣ ਦੇਖਤ ਜਰੀ ਢੋਲ ਮਿਰਦੰਗ ਬਜਾਏ ਇਸ ਸ੍ਰੀ ਚਰਿਤ੍ਰ ਵਿਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਭੂਪ ਕਲਾ ਨਾ ਮਾਰ ਹੈ ਸੁਤਾ ਸ਼ਾਹ ਕੀ ਏਕ ਅਦਕ ਦਰਵਤਾ ਕੇ ਰਹੈ ਦਾਸੀ ਰਹੈ ਅਨੇਕ ਚਉਪਈ ਮਿਸਰੀ ਕੋ ਹੀਰਾ ਤਿਨ ਲਿਓ ਡਬਿਆ ਵਿਖੈ ਡਾਰ ਕਰ ਦਿਓ ਸ਼ਾਹ ਜਹਾਂ ਜਹ ਸਭਾ ਬਨਾਈ ਬਾਹਰ ਬੈਠਤੇ ਔਰ ਸਿਧਾਈ ਅਰਧ ਵਿਚਾਰ ਵਿਖਾਇ ਜਗ ਗਈ ਸੁੰਦਰ ਨਰਕ ਬਿਲੋਕਤ ਭਈ ਅਧਿਕ ਦਰਬਦੈ ਨਿਕਟ ਬੁਲਾਇਓ ਨਿਜ ਗਾਡੀ ਕੇ ਸਾਥ ਲਗਾਇਓ ਚਲਤ ਚਲਤ ਰਜਨੀ ਪਰ ਗਈ ਸੂਰ ਛਪਿਓ ਚੰਦਰ ਦੁਤ ਭਈ ਬਾਹਰ ਵਿਖਾਇ ਗਹਿ ਬਾਹ ਚੜਾਇਓ ਕਾਮ ਕੇਲ ਤੇ ਸੰਗ ਉਪਜਾਇਓ ਜਿਉ ਜਿਉ ਬਾਹਲ ਹਲੋਰੇ ਖਾਵੈ ਉਛਰੇ ਬਿਨਾ ਕਾਜ ਵੈ ਜਾਵੈ ਲਖੈ ਲੋਕ ਗਾਡੀ ਕਰ ਮਾਰੈ ਭੇਦ ਭੇਦ ਨ ਕੋ ਵਿਚਾਰੈ ਭਾਗ ਬੈਣ ਤੇ ਬਹਲ ਤਵਾਈ ਕਾਮ ਰੀਤ ਕਰ ਪ੍ਰੀਤ ਉਪਜਾਈ ਭਾਰ ਕਰ ਭੋਗ ਬਾਮ ਸੋ ਕੀਨੋ ਬੀਤ ਬਜ਼ਾਰ ਨ ਕਿਨੂ ਚੀਨੋ ਦੋਹਰਾ ਕੇਲ ਕਰਤ ਇਹ ਚੰਚਲਾ ਤਾਂ ਪਹੁੰਚੀ ਆਏ ਸ਼ਾਹ ਜਹਾਂ ਬੈਠੋ ਜਹਾਂ ਨੀਕੀ ਸਭਾ ਬਨਾਏ ਚੌਪੀ ਮਿਸਰੀ ਕੇ ਹੀਰਾ ਕਰ ਲਿਓ ਲੈ ਹਜ਼ਰਤ ਕੇ ਹਾਜ਼ਰ ਕੀਓ ਸ਼ਾਹ ਜਹਾਂ ਤੇ ਕਚੂ ਨ ਚੀਨੋ 30000 ਰੁਪਈਆ ਦੀਨੋ ਇਹ ਛਲ ਸੋ ਸ਼ਾਹ ਹੈ ਛਲ ਗਈ ਉਠੀ ਸਭਾ ਆਵਤ ਸੋ ਭਈ 15 ਸਹਸਰ ਆਪ ਤ੍ਰੇ ਲੀਨੋ 15 ਸਹਸਰ ਮੀਤ ਕੋ ਦੀਨੋ ਦੋਹਰਾ ਸ਼ਾਹ ਜਹਾਂ ਛਲ ਮੀਤ ਸੋ ਕਾਮ ਕਲੋਲ ਕਮਾਏ ਧਾਮਾਨ ਪਹੁੰਚਤ ਪਈ ਸਕਿਓ ਨਾ ਕੋ ਉਪਾਏ ਇਤ ਸ੍ਰੀ ਚਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 199 ਚਿਤ੍ਰ ਸਮਾਪਤ ਮਸਤ ਸੁਭ ਮਸਤੇ ਅਪਜੂ ਪਈ ਇੱਕ ਦਿਨ ਬਾਗ ਚੰਚਲਾ ਗਏ ਹਾਸਿਆ ਸਬਦਨ ਬਖਾਨਤ ਭਈ ਸ੍ਰੀ ਨਿਸਰਾਜ ਪ੍ਰਵਾਤ੍ਰਿਯ ਤਹਾਂ ਐਸੀ ਭਾਂਤ ਉਚਾਰਿਓ ਹਾਂ ਜੋ ਰਾਜਾ ਤੇ ਬਾਹਰ ਪਿਰਾਉ ਆਪਣੀ ਝਾਂਟੈ ਸਵੇ ਮੁੰਡਾਉ ਤਬ ਤ੍ਰਿਏ ਹੋੜ ਸਕਲ ਤੁਮਹਾਰ ਹੋ ਨਿਜ ਨੈਨਨ ਇਹ ਚਿਤ ਨਿਹਾਰੋ ਯੋ ਕਹਿ ਕੈ ਸੁਭ ਭੇਸ ਬਨਾਇਓ ਦੇਵ ਅਦੇਵਨ ਕੋ ਬਿਰਮਾਇਓ ਤ੍ਰਿਤਰ ਸਿੰਘ ਰਾਜਾ ਜਵਿਆਇਓ ਸੁਨੇ ਬਚਨ ਚੰਚਲਾ ਪਾਇਓ ਬੈਠ ਚਰੋਖਾ ਦਈ ਦਿਖਾਈ ਰਾਜਾ ਰਹੇ ਰੂਪ ਉਰਝਾਈ ਏਕ ਬਾਰ ਏਕੋ ਜਉ ਪਾਉ ਜਨਮ ਸਹਸਰ ਲਗੇ ਬਰ ਜਾਉ ਪਠੈ ਸਾਹਤਰੀ ਲਈ ਬੁਲਾਈ ਪ੍ਰੀਤ ਸਹਿਤ ਰਸ ਰੀਤ ਉਪਜਾਈ ਅਬਲਾ ਤਾ ਮੂਰਛਿਤ ਹੈ ਗਈ ਪਾਨ ਪਾਨ ਉਚਰਤ ਮੁਖ ਭਈ ਉਠ ਕਰ ਆਵ ਰਾਵ ਤਬ ਗਇਓ ਤਾਕਾ ਪਾਨ ਪਿਆਵਤ ਭਇਓ ਪਾਨ ਪੀਏ ਬਹਰੋ ਸੁਧ ਪਈ ਰਾਜੈ ਫਿਰ ਚੁੰਬਨ ਤੇ ਲਈ ਜਬ ਸੁਧ ਮੈਂ ਅਵਲਾ ਕਛ ਆਈ ਬਹੁਰ ਕਾਮ ਕੀ ਕੇਲ ਮਚਾਈ ਦੋ ਤਰਨ ਨ ਕੋ ਹਾਰੈ ਜੋ ਰਾਜਾ ਤਿਹ ਸਾਧ ਵਿਹਾਰੈ ਬਹੁਰ ਬਾਲ ਇਹ ਭਾਂਤ ਉਚਾਰੀ ਸੁਨੋ ਰਾਵ ਤੋਂ ਬਾਤ ਹਮਾਰੀ ਤ੍ਰੇ ਕੀ ਚਾਂਟ ਨ ਮੁੰਡੀ ਜਾਈ ਬੇਦ ਪੁਰਾਨਨ ਮੈਂ ਸੁਨ ਪਾਈ ਹਸ ਕਰ ਰਾਹ ਬਚਨ ਜੋ ਠਾਨਿਓ ਮੈਂ ਆਪਣੇ ਜੀ ਸਾਥ ਨ ਜਾਣਿਓ ਤੈ ਤ੍ਰਿਏ ਹਮਸੋ ਝੂਠ ਉਚਾਰੀ ਹਮ ਮੁੰਡੇਗੇ ਝਾਂਟ ਤਿਹਾਰੀ ਤੇਜ ਅਸੁਰਾ ਏਕ ਮੰਗਾਇਓ ਨਿਜ ਕਰ ਗਹਿ ਕੈ ਰਾਵ ਚਲਾਇਓ ਤਾਂ ਕੀ ਮੂੜ ਝਾੜ ਸਭ ਡਾਰੀ ਦਇ ਕੈ ਹਸੀ ਚੰਚਲਾ ਤਾਰੀ ਨੋਰਾ ਪਾਨ ਭਰਾਇਓ ਰਾਵ ਤੇ ਨਿਜ ਕਰ ਝਾਂਟ ਮੁੰਡਾਏ ਹੋੜ ਜੀਤ ਲੇਤੀ ਪਈ ਤਿਨ ਅਬਲਾਨ ਦਿਖਾਏ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 190 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚਉਪਈ ਏਕ ਲਾਹੌਰ ਛਤਰ ਜਾ ਰਹਿ ਰਾਏ ਪ੍ਰਵੀਨ ਤਾਹੇ ਜਗ ਕਹੈ ਅਪਰਮਾਨ ਤੇ ਪ੍ਰਭਾਵ ਰਾਜੈ ਦੇਵ ਜਨਨ ਕੋ ਲਖ ਮਨ ਲਾਜੈ ਏਕ ਮੁਗਲ ਤੇ ਨਾਥ ਕੈ ਰੀਜੋ ਅੰਗ ਨਿਹਾਰ ਗਿਰੋ ਨਾ ਹੈ ਤਰਨ ਬਿਰਹਾ ਤਨ ਗਇਓ ਮਾਰ ਚਉਪਈ ਧਾਮ ਆਨ ਇਕ ਸਖੀ ਬੁਲਾਈ ਬਾਸਵੈ ਤਿਹ ਤੀਰ ਜਤਾਏ ਜੋ ਮੋ ਕੋ ਤੂੰ ਤਾਹੇ ਮਿਲਾਵੇਂ ਆਪਣੇ ਮੁਖ ਮੰਗੈ ਸੋ ਪਾਵੇਂ ਤਬ ਸੋ ਸਹੀ ਧਾਮ ਤੇ ਗਈ ਐਸੋ ਬਚਨ ਬਖਾਨਤ ਭਈ ਮਾਤਾ ਤੋਰ ਬੁਲਾਵਤ ਤੋ ਕੋ ਤਾਤੇ ਪਠੈ ਦਇਓ ਹਿਆ ਮੋਕੋ ਯੋ ਜਬ ਬਚਨ ਤਾਹੇ ਤੇ ਕਹਿਓ ਮਿਰਬ ਸੁਤਾ ਮਾਤਾ ਸੋ ਚਹਿਓ ਡੋਰੀ ਵਿਖੈ ਤਾਹੇ ਬੈਠਾਰਿਓ ਦਰ ਪਰਦਨ ਦ੍ਰਿੜੈ ਸਵਾਰਿਓ ਤਾਕੋ ਦ੍ਰਿਸ਼ਟ ਕਛੂ ਨ ਆਵੈ ਕੁਟਣੀ ਚਹਿ ਜਹਾਂ ਲੈ ਜਾਵੈ ਮਾਤ ਨਾਮ ਲੈ ਤਾਇ ਸਿਦਾਈ ਲੈ ਕੈ ਧਾਮ ਮੁਗਲ ਕੇ ਆਈ ਪਰਦਾ ਤਹੀਂ ਉਘਾਰਾ ਜਾਈ ਤਾਸ ਵੇਗ ਜਹ ਸੇ ਸੁਹਾਈ ਵਹਿਆ ਆਨ ਮੁਗਲ ਤਬ ਗਈ ਚਿਤ ਮੈਂ ਚਕਰਿਤ ਚੰਚਲਾ ਰਹੀ ਮੇਰੋ ਧਰਮ ਲੋਪ ਅਬ ਪਇਓ ਤੁਰਕ ਅੰਗ ਸੋ ਅੰਗ ਪਟਇਓ ਤਾਂ ਤੇ ਕਛੂ ਚਿਤ੍ਰ ਬਨਾਉ ਜਾਤੇ ਛੂਟ ਮੁਗਲ ਤੇ ਜਾਉ ਅਬ ਆਇਸ ਤੁਮਰੋ ਜੋ ਪਾਉ ਸਭ ਸੁੰਦਰ ਸ਼ਿੰਗਾਰ ਬਨਾਉ ਬਹੁਰ ਆਏ ਤੁਮ ਸਾਥ ਬਿਹਾਰੂ ਤੁਮਰੇ ਚਿਤ ਕੋ ਸੋਕ ਨਿਵਾਰੂ ਧੁਰਾ ਹਾਰ ਸ਼ਿੰਗਾਰ ਬੁਨਾਏ ਕੈ ਕੇਲ ਕਰੋ ਤਬ ਸੰਗ ਬਹੁਰ ਤਿਹਾਰੇ ਗ੍ਰਹਿ ਬਸੋ ਹਵੈ ਤੁਮ ਤ੍ਰਿਯ ਅਰਧੰਗ ਚਉਪਈ ਯੋ ਕਹਿ ਬਚਨ ਤਹਾਂ ਤੇ ਗਈ ਗ੍ਰਹਿ ਕੋ ਆਗ ਲਗਾਉਤ ਪਈ ਕੁਟਨੀ ਸਹਿਤ ਮੁਗਲ ਕੋ ਜਾਰਿਓ ਬਾਰ ਆਪਨੋ ਧਰਮੂ ਵਾਰਿਓ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 191 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਤੇਜ ਸਿੰਘ ਰਾਜਾ ਬਡੋ ਅਪਰਮਾਨ ਜਿਹ ਰੂਪ ਗਾਨ ਕਲਾ ਤਾ ਕੀ ਸਖੀ ਰਤ ਕੇ ਰਹਿ ਸਰੂਪ ਚਉਪਈ ਰਾਜਾ ਕੋ ਤਾਸੋ ਹਿਤ ਭਾਰੋ ਦਾਸੀ ਤੇ ਰਾਣੀ ਕਰ ਡਾਰੋ ਜੈਸੇ ਕਰੈ ਰਸਾਇਨ ਕੋਈ ਤਾਂਬੈ ਸੋ ਸੋਨਾ ਸੋ ਹੋਈ ਅੜਿਲ ਰਹਿਣ ਦਿਨਾ ਤੇ ਧਾਮ ਰਾਵ ਜੂ ਆਵੀ ਕਾਂ ਕੇਲ ਨਿਸ ਦਿਨ ਤਿਸ ਸੰਗ ਕਮਾਵੀ ਦਾਸ ਏਕ ਪਰ ਸੋ ਦਾਸੀ ਅਟਕਤ ਪਈ ਹੋ ਪਤ ਕੀ ਪ੍ਰੀਤ ਵਿਸਾਰ ਤਬੈ ਚਿਤ ਤੇ ਦਈ ਤਿਲ ਚੁਗਨਾ ਪਰ ਗਾਨ ਕਲਾ ਅਟਕਤ ਨਿਰਭ ਕੀ ਪ੍ਰੀਤ ਵਿਸਾਰ ਤੁਰਤ ਚਿਤ ਤੇ ਦਈ ਜੋ ਦਾਸੀ ਸੋ ਪ੍ਰੇਮ ਪੁਰਖ ਕੋ ਠਾਨੀ ਹੋ ਤ੍ਰਿਗ ਤ੍ਰਿਗ ਤਾਕੋ ਸਭ ਲੋਗ ਬਖਾਨੀ ਸੰਗ ਦਾਸੀ ਕਹਿ ਦਾਸ ਕਹਿਓ ਮੁਸਕਾਏ ਕਹਿ ਸੰਗ ਹਮਾਰੇ ਚਰੋ ਪ੍ਰੀਤ ਉਪਜਾਏ ਕਹਿ ਕਾਮ ਕੇਲ ਕਰ ਜੀ ਹੈ ਕਛੂ ਨਾ ਲੀਜੀਐ ਹੋ ਕਾਨ ਕਲਾਜੂ ਬਚਨ ਹਮਾਰੋ ਕੀਜੀਐ ਉਠ ਦਾਸੀ ਸੰਗ ਚਲੀ ਪ੍ਰੀਤ ਉਪਜਾਏ ਕੈ ਨਿਰਪਕੀ ਹੋਰ ਨਿਹਾਰ ਨਾ ਰਹੀ ਲਜਾਏ ਕੈ ਜੋ ਦਾਸੀ ਸੋ ਪ੍ਰੇਮ ਪੁਰਖ ਉਪਜਾਵੀ ਹੋ ਅੰਤ ਸੁਹਾਨ ਕੀ ਮਿਰਤ ਮਰੈ ਪਛਤਾਵੀ ਚਾਰ ਪਹਿਰ ਮੈਂ ਚਾਰ ਕੋਸ ਮਾਰਗ ਚਲਿਓ ਜੋ ਕੰਦਰਪ ਕੋ ਦਰਪ ਹੁਤੋ ਸਭ ਹੀ ਦਲਿਓ ਚਹੂ ਔਰ ਭ੍ਰਮ ਭ੍ਰਮ ਤੇ ਹੀ ਪੁਰ ਆਵਹੀ ਹੋ ਕਾਨ ਕਲਾ ਤਿਲ ਚੁਗਨ ਨ ਪੈਡੋ ਪਾਵਹੀ ਅਧਿਕ ਸ਼ਰਮਤ ਦੇ ਭੈ ਹਾਰ ਗਿਰ ਕੈ ਪਰੈ ਜਨਕ ਕਾਵ ਬਿਨ ਕੀਏ ਆਪ ਹੀ ਤੇ ਮਰੈ ਅਧਿਕ ਛੁਦਾ ਜਬ ਲਾਗੀ ਦੂਹਨ ਕੈ ਆਏ ਕੈ ਹੋ ਤਬ ਦਾਸੀ ਸੋ ਦਾਸ ਕਹਿਓ ਦੁਖ ਪਾਏ ਕੈ गान कला तुम परोसो बुर अपनी करो खर को टुकरा हाथ हमारे पै तरो दास जबै खैबे को कछु ना पायो हो अधिक को तब चित के बिखै बढ़ायो मार कूट दासी को दयो बहाय कै आप लग्यो फल चुगन महा बन जाय कै ਬੀਰ ਭਗਤ ਤਾ ਕੋ ਹਰ ਜਛ ਨਿਹਾਰਿਓ ਹੋ ਤਿਲ ਚੁਗਨਾ ਕੋ ਪਕਰ ਭਛ ਕਰ ਡਾਰਿਓ ਬਹਤ ਬਹਤ ਦਾਸੀ ਸਰਤਾ ਮੈਂ ਤਹਿ ਗਈ ਜਹਾਂ ਆਏ ਸਵਾਰੀ ਨਿਰਪ ਕੀ ਨਿਕਸਦ ਪਈ ਨਿਰਖ ਪ੍ਰਿਆ ਰਾਜਾ ਤਿਹ ਲਿਓ ਨਿਕਾਰ ਕੈ ਹੋ ਭੇਦ ਭੇਦ ਨਾ ਮੂਰਖ ਸਕਿਓ ਵਿਚਾਰ ਕੈ ਚਉਪਈ ਦਾਸੀ ਕਾੜ ਨਦੀ ਤੇ ਲਿਓ ਬੈਠ ਤੀਰ ਐਸੇ ਬਚ ਕੀਓ ਕਿਹ ਨਿਮਿਤ ਕੈ ਹਿਆ ਤੈ ਆਈ ਸੋ ਕਹੀਐ ਮੋਹ ਪ੍ਰਗਟ ਜਿਤਾਈ ਜਬ ਤੁਮ ਆਖੇਟ ਕਹਿ ਸਿਧਾਏ ਬਹੁ ਚਿਰ ਭਇਓ ਗ੍ਰਹਿ ਕੋ ਨਹਿ ਆਏ ਤੁਮ ਬਿਨ ਮੈਂ ਅਤ ਹੈ ਅਕੁਲਾਈ ਤਾਤੇ ਬਨ ਗਹਿਰੇ ਮੋਵਾਈ ਜਬ ਮੈਂ ਅਦਕ ਤਿਰਖਾਤ ਰੁਪਈ ਪਾਨ ਪਿਮਨ ਸਰਤਾ ਢਿਗ ਗਈ ਫਿਸਲਿਓ ਭਾਵ ਨਦੀ ਮੋ ਪਰੀ ਅਦ ਕਿਰਪਾ ਕਰ ਤੁਮਹਿ ਨਿਕਰੀ ਦੋਹਰਾ ਨੀਚ ਸੰਗ ਕੀਜੈ ਨਹੀਂ ਸੁਨ ਹੋ ਬੀਤ ਕੁਮਾਰ ਪੇੜ ਪੂਛ ਭਾਦੋ ਨਦੀ ਕੋ ਗਹਿ ਉਤਰਿਓ ਪਾਰ ਪਾਣੀ ਉਦਰ ਤਾ ਕੋ ਪਰਿਓ ਦਾਸ ਨਦੀ ਗਿਓ ਡਾਰ ਬਿਨ ਪ੍ਰਾਨਨ ਅਬਲਾ ਪਈ ਸਕਿਓ ਨਾ ਨਿਰਪ ਵਿਚਾਰ ਹਲ ਪਛਤ ਜਛਨ ਗਇਓ ਦਾਸ ਨਾਸ ਕੋ ਕੀਨ ਦਾਸਨ ਕਹਿ ਸੰਗ ਦੋਸਤੀ ਮਤ ਕਰਿਓ ਮਤ ਹੀਨ ਇਹ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 192 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਤਿਰਦਸ ਕਲਾ ਏਕ ਬਰ ਨਾਰੀ ਚੂਰਨ ਕੀ ਅਤਹੀ ਇਤਕਾਰੀ ਜਹਾਂ ਕਿਸੂ ਕਾ ਦਰਵ ਕਾਵੈ ਹੀਂਗ ਲਗਾਏ ਤਹਾਂ ਉਠਿਆਵੈ ਹੀਂਗ ਬਾਸ ਤਸਕਰ ਜਹ ਪਾਵੈ ਤਿਸੀ ਠੌਰ ਕਾ ਸਾਂ ਦਿਲ ਲਗਾਵੇਂ ਤੇ ਠਾਂ ਰਹਿ ਸ਼ਾਹੋ ਇਕ ਭਾਰੀ ਤ੍ਰਿਦਿਸ ਕਲਾ ਤਾਹੂ ਸੋ ਬਿਹਾਰੀ ਹੀਂਗ ਲਗਾਏ ਤ੍ਰਿਏ ਚੋਰ ਲਗਾਏ ਕਰਤੇ ਕੇਲ ਸ਼ਾਹੋ ਚਿਤ ਆਏ ਤਾਸੋ ਤੁਰਤ ਖਬਰ ਤ੍ਰੀ ਕਰੀ ਮੀਤ ਤਿਹਾਰੀ ਮਾਤਰਾ ਹਰੀ ਚੋਰ ਚੋਰ ਤਬ ਸ਼ਾਹੋ ਪੁਕਾਰਿਓ ਅਰਧ ਆਪਨੋ ਦਰਬੂ ਉਚਾਰਿਓ ਦੂਹਨ ਤਾਹੇ ਤੂ ਕਰਿ ਮਾਨਿਓ ਮੂਰਖ ਭੇਦ ਨਾ ਕਾਹੂ ਜਾਣਿਓ ਅਰਧ ਬਾਣ ਚੋਰਨ ਤੇ ਦੀਨੋ ਆਧੋ ਦਰਵਸ਼ਾਹੋ ਤੇ ਲੀਨੋ ਦੂਹਨ ਤਾਹੇ ਲਖਿਓ ਇਤਕਾਰੀ ਮੂਰਖ ਕਿਨੂ ਨਾ ਬਾਤ ਵਿਚਾਰੀ ਚੋਰ ਲਾਏ ਪਹਾਰੂ ਜਗਾਏ ਇਹ ਚਰਿੱਤਰ ਤੇ ਦੋ ਭੁਲਾਏ ਤਸਕਰ ਕਹੈ ਹਮਾਰੀ ਨਾਰੀ ਸ਼ਾਹ ਲਖਿਓ ਮੋਰੀ ਇਤਕਾਰੀ ਦੋਰਾ ਚੰਚਲਾਨ ਕੇ ਚਰਿਤ ਕੋ ਸਖਤ ਨਾ ਕੋ ਉਪਾਏ ਵਾਹ ਚਰਿੱਤਰ ਤਾ ਕੋ ਲਖੈ ਜਾ ਕੇ ਸਿਆਮ ਸਹਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂ ਮੰਤਰੀ ਸੰਵਾਦੇ 193 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਦੇਵਰਾਨ ਹੰਡੂਰ ਕੋ ਰਾਜਾ ਏਕ ਰਹੈ ਨਾਰਾ ਕੋ ਹੋਛਾ ਕਨੋ ਸਭ ਜਗ ਤਾਹੇ ਕਹੈ ਏਕ ਦਿਸਾਰਨ ਸੋ ਰਹੈ ਤਾ ਕੀ ਪ੍ਰੀਤ ਅਪਾਰ ਤਿਨ ਨਾ ਬੁਲਾਇਓ ਧਾਮ ਕੋ ਆਪ ਗਿਓ ਬਿਸੰਭਾਰ ਅੜਿਲ ਜਬ ਆਇਓ ਨਿਰਭਤਾਉ ਦੇ ਸਾਰਿ ਜਾਣਿਓ ਨਿਜ ਪਾਸੋ ਸਭ ਹੀ ਤਿਨ ਭੇਦ ਬਖਾਨਿਓ ਖਾਤ ਵਿਖੈ ਰਾਜਾ ਕੋ ਗਹਿ ਤਿਨ ਡਾਰਿਓ ਹੋ ਪਕਰ ਪਾਨ ਹੀ ਹਾਥ ਬਹੁਤ ਵਿਦ ਮਾਰਿਓ ਪ੍ਰਥਮ ਕੇਦ ਕਰ ਨਿਰਭ ਕੋ ਧਾਮ ਬੁਲਾਇਓ ਬਨੀ ਨਤਾ ਸੋ ਪਤ ਸੋ ਭੇਦ ਜਿਤਾਇਓ ਪਨ ਨਿਮਾਰ ਖਤ ਡਾਰ ਉਪਰ ਕਾਂਟਾ ਦੇ ਹੋ ਮੋ ਤਰਾਸ ਵਿਚਾਰ ਪੁਰਖ ਤ੍ਰਿਯ ਭੱਜ ਗਏ ਚਉਪਈ ਪ੍ਰਾਸ ਸਭੈ ਖੋਜਨ ਨਿਰਪ ਲਾਗੇ ਰਾਨ ਸਹਿਤ ਸ਼ੋਕ ਅਨੁਰਾਗੇ ਖਤਿਆ ਪਰੇ ਰਾਵ ਜੂ ਪਾਏ ਤਹਾ ਤੇ ਕਾੜ ਧਾਮ ਲੈ ਆਏ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 194 ਚਰਿਤ੍ਰ ਸਮਾਪਤ ਮਸਤ ਸੋ ਮਸਤ ਅਪਜੂ ਦੋਹਰਾ ਨੌ ਕੋਟੀ ਮਰਵਾਰ ਕੋ ਜਸਵੰਤ ਸਿੰਘ ਨਰੇਸ਼ ਜਾ ਕੀ ਮਾਨ ਧਿਆਨ ਸਭ ਰਗਬੰਸੀ ਸਵਰਦੇਸ ਚੌਪਈ ਮਾਨਮਤੀ ਤਹਿ ਕੀ ਬਰਨਾਰੇ ਜਨਕ ਤੀਰ ਚੰਦਰਮਾ ਨਿਕਾਰੇ ਬਿਤਨ ਪ੍ਰਭਾ ਦੂਜੀ ਤਹਿ ਰਾਣੀ ਜਾ ਸਮ ਲਖੀ ਨਾ ਕਿਨੂ ਬਖਾਨੀ ਕਾਵਲ ਧਰੋ ਬੰਦ ਜਬ ਭਇਓ ਲਿਖਿਆ ਸੇ ਖਾਂ ਮੀਰ ਪਠਇਓ ਅਵਰੰਗ ਬੋਲ ਜਸਵੰਤ ਹੈ ਲੀਨੋ ਤਮਨੈ ਠੌਰ ਭੇਜ ਕੈ ਦੀਨੋ ਅੜਿਲ ਛੋਰ ਜਹਾਨਾ ਬਾਤ ਤਾਂ ਜਸਵੰਤ ਗਇਓ ਜੋ ਕੋ ਯਾ ਕੀ ਭਇਓ ਸੰਘਾਰਤ ਤੇ ਭਇਓ ਆਏ ਮਿਲਿਓ ਤਾਕੋ ਸੋਲਿਓ ਉਬਾਰ ਕੈ ਹੋ ਡੰਡਿਆ ਬੰਗਸਤਾਨ ਪਠਾਨ ਸੰਘਾਰ ਕੈ ਜੀਵ ਅਨਮਨੋ ਕਿਤਕ ਦਿਨਨ ਤਾ ਕੋ ਪਇਓ ਤਾ ਤੇ ਜਸਵੰਤ ਸਿੰਘ ਨਿਰਪਤ ਸੁਰਪੁਰ ਗਇਓ ਦ੍ਰੁਮਤ ਦਹਨ ਅਧਿਕਤਮ ਪ੍ਰਭਾ ਤਹਾਇ ਕੈ ਹੋ ਤਰਨ ਇਤਿਆਦਿਕ ਤ੍ਰਿਏ ਸਭ ਜਰੀ ਬਨਾਇ ਕੈ ਢੀਕ ਅਗਨ ਕੀ ਉਠੀ ਰਾਣੀਆਂ ਯੋ ਕਿਓ ਨਮਸਕਾਰ ਕਰ ਸ਼ਬਦ ਪ੍ਰਦਛਨ ਕਉ ਦਿਓ ਕੂਦ ਕੂਦ ਕਰ ਪਰੀ ਨਰੇਰ ਨਚਾਇ ਕੈ ਹੋ ਜਨਕ ਗੰਗ ਕੇ ਮਾਂ ਜ ਪਛਰਾਇ ਕੈ ਦੋਹਰਾ ਬਿਤਨ ਕਲਾ ਤੇ ਮਾਨ ਮਤ ਚਲੀ ਜਰਨ ਕੇ ਕਾਜ ਦੁਰਗਦਾਸ ਸੁਨ ਗਤ ਤਿਸੈ ਰਾਖਿਓ ਕੋਟ ਇਲਾਜ ਮੇੜ ਤੇ ਸਥਾਰੇ ਉਦਰ ਸੁਣ ਰਾਣੀ ਮੰਬੈਨ ਮੈਂ ਨਾ ਮਿਲੋ ਹਜ਼ਰਤ ਤਨੈ ਜਾਸਾਂ ਆਪਣੇ ਐਨ ਚੌਪਈ ਤਬ ਹਾਡੀ ਪਦ ਸੋ ਨਹਿਜਰੀ ਲਰਕਨ ਕੀ ਆਸਾ ਜੇ ਧਰੀ ਛੋਰ ਪਿਸ਼ੌਰ ਦਿੱਲੀ ਕੋ ਆਏ ਸ਼ਹਿਰ ਲਾਹੌਰ ਪੂਤ ਦੋ ਜਾਏ ਜਬ ਰਾਣੀ ਦਿੱਲੀ ਮੋ ਗਈ ਹਜ਼ਰਤ ਕੋ ਐਸੀ ਸੁਧ ਪਈ ਅਨ ਕਹਿਓ ਇਨੈ ਮੋਹਿ ਦੀਜੈ ਤੁਮ ਮਨ ਸਭ ਜਸਵੰਤ ਕੋ ਲੀਜੈ ਰਣੀਆਂ ਕੋ ਸੰਗਵਨ ਰਹਿ ਦਿਓ ਹਜ਼ਰਤ ਸੈਨ ਪਠਾਵਤ ਭਇਓ ਰਣ ਛੋਰਾ ਏ ਭਾਂ ਤੋ ਚਾਰੋ ਨਰ ਕੋ ਭੇ ਸਵੈ ਤੁਮ ਧਾਰੋ ਖਾਨ ਪੁਲਾਦ ਜਵੈ ਚੜ ਆਏ ਤਬ ਰਣੀਆਂ ਯੋ ਬਚਨ ਸੁਨਾਏ ਹਮੈ ਨਗਜ ਸੈਨਾ ਮੋ ਜੈ ਹਿੰਦੂ ਧਰਮ ਰਾਖ ਕਰ ਲੀਜੈ ਨਾਮਨ ਕੋ ਸੁਵਾਰੋ ਦੀਓ ਬਾਲਣ ਸਹਿਤ ਦੇਸ ਮਗ ਲਿਓ ਰਾਜਪੂਤਨ ਰੂਮਾਲ ਫਿਰਾਏ ਹਮ ਮਿਲਨੇ ਹਜ਼ਰਤ ਕੋ ਆਏ ਤਿਨ ਕੋ ਕਿਨੀ ਨਾ ਚੋਟ ਚਲਾਈ ਇਹ ਰਾਣੀ ਹਜ਼ਰਤ ਪਹਾਈ ਤੁਬਕ ਤਲੇ ਤੈ ਜਵੇ ਉਬਰੇ ਤਬ ਹੀ ਕਾੜ ਕਿਰਪਾ ਨਾ ਪਰੇ ਜਉਨੈ ਸੂਰ ਸਰੋਹੀ ਬਹਿ ਜੇ ਬੋ ਕੈ ਨਾ ਬਖਤਰ ਰਹਿ ਏਕੈ ਤੀਰ ਏਕ ਸਵਾਰਾ ਏਕੈ ਘਾਏ ਏਕ ਗਜ ਭਾਰਾ ਜਾ ਪਰ ਪਰੈ ਖੜਕ ਕੀ ਤਾਰਾ ਜਨਕ ਬਹੇ ਬਿਰਛ ਪਰਿਆਰਾ ਕਟ ਕਟ ਸੁਭਟ ਧਰਨ ਪਰ ਪਰਹੀ ਚਟਪਟ ਆਨ ਅਪਛਰਾ ਬਰਹੀ ਦੋਹਰਾ ਰਣ ਛੋਰੈ ਰਗਨਾਥ ਸਿੰਘ ਕੀਨੋ ਕੋ ਪਿਆਪਾਰ ਸ਼ਾਹ ਚਰੋਖਾ ਕੇ ਤਰੇ ਬਾਹਤ ਭੇ ਹਥਿਆਰ ਬੁਜੰਗ ਚੰਦ ਕਹੂੰ ਤੋਬ ਬਾਂਕੈ ਕਹੂੰ ਬਾਣ ਛੂਟੈ ਕਹੂੰ ਵੀਰ ਬਾਨੀਨ ਕੇ 72 ਟੂਟੈ ਕਹੂੰ ਬਾਜ ਮਾਰੇ ਗਜਾ ਰਾਜ ਜੂਝੇ ਕਟੇ ਕੋੜ ਜੋਦਾ ਨਹੀਂ ਜਾਤ ਬੂਝੇ ਅੜਿਲ ਖਾਏ ਕਿਆ ਆਫੂਐ ਰਾਜ ਸਭ ਰਿਸ ਪਰੇ ਪੋਸਤ ਭਾਂਗ ਸ਼ਰਾਬ ਪਾਨ ਕਰ ਅਤ ਲਰੇ ਸ਼ਾਹ ਤਿਰੋ ਖਾਤਰੈ ਤ੍ਰਿਤਰ ਦਿਖਾਏ ਕੈ ਹੋ ਰਣ ਛੋਰਾ ਸੁਰ ਲੋਗ ਗਏ ਸੁਖ ਪਾਏ ਕੈ ਰਣ ਛੋਰੈ ਰਗਨਾਥ ਨਿਰਖ ਕਰ ਰਿਸ ਪਰਿਓ ਤਾਤੇ ਤੁਰੈ ਧਵਾਏ ਜਾਏ ਦਲ ਮੈਂ ਪਰਿਓ ਜਾ ਕੋ ਬਹਿ ਸਰੋਹੀ ਰਹਿ ਨਾ ਬਾਜ ਪਰ ਹੋ ਗਿਰੈ ਮੂਰਛ ਨਾ ਖਾਏ ਤੁਰਤ ਸੋ ਭੂਮਿ ਪਰ ਧਨ ਤਨ ਔਰੰਗ ਸ਼ਾਹ ਤਿਨੈ ਭਾਖਤ ਭਇਓ ਕੇਰੋ ਕੋ ਜਾਇ ਦਲ ਹੈ ਆਇਸ ਦਇਓ ਜੋ ਐਸੇ ਦੋ ਚਾਰ ਔਰ ਪੜਤਾਵਹੀ ਹੋ ਬੰਕ ਲੰਕ ਗੜ ਜੀਤ ਛਿਨਕ ਮੋ ਲਿਆਵਹੀ ਹਾਂ ਕਿ ਹਾਂ ਕਰ ਮਹਾਬੀਰ ਸੂਰਾ ਤੈ ਠਿਲਾ ਠਿਲੀ ਬਰਛਣ ਸੋ ਕਰਤ ਤਹਾਂ ਭੈ ਕੜਾ ਕੜੀ ਮੈਦਾਨ ਮਚਾਇਓ ਆਏ ਕਰ ਹੋ ਭਾਂਤ ਭਾਂਤ ਬਾਦਿੱਤਰ ਅਨੇਕ ਬਜਾਏ ਕਰ ਤੁਮਲ ਜੁਦ ਮਚਤਹ ਪਇਓ ਲੈ ਰਗੁਨਾਥ ਸੈਨ ਸਮਹਾਇਓ ਭਾਂਤ ਭਾਂਤ ਸੋ ਬੱਜੇ ਨਗਾਰੇ ਖੇਤ ਮੰਡ ਸੂਰਮਾ ਕਾਰੇ ਗਹਿ ਗਹਿ ਸ਼ਸਤਰ ਸੂਰਮਾ ਤਾਏ ਦੇਵ ਦੇਵ ਬਿਲੋਕਨ ਆਏ ਜਾ ਪਰ ਦੋਏ ਕਰਨ ਧਰ ਧਰੈ ਏਕ ਸੁਵੜ ਤੇ ਦੋ ਦੋ ਕਰੈ ਜਾ ਕੇ ਅੰਗ ਸਰੋਹੀ ਬਹੀ ਤਾ ਕੀ ਗਰੀਬ ਸੰਗ ਨਹਿ ਰਹੀ ਜਾ ਕੇ ਲਗਿਓ ਕੋਹਤ ਕੋ ਬਾਨਾ ਪਲਕ ਏਕ ਮਹਿ ਤਜੇ ਪ੍ਰਾਨਾ ਜਾ ਕੇ ਘਾਇ ਗੁਰਜ ਕੋ ਲਾਗਿਓ ਤਾ ਕੋ ਪ੍ਰਾਣ ਦੇਹ ਤਜ ਭਾਗਿਓ ਹਾ ਹਾਕਾਰ ਪਖਰੀਆ ਕਰ ਹੀਰਾ ਠੌਰਨ ਕੇ ਪਾਲੇ ਪਰੀ ਸੋਈਆ ਆਨ ਪਰੇ ਰਸ ਠਾਣ ਟਠੌਰ ਚਹੂ ਦਿਸ ਤੇ ਕਰ ਆਯੁਧ ਲੀਨੇ ਵੀਰ ਕਰੋਰਨ ਕੇ ਸਿਰ ਤੋਰ ਸੁਹਾਥਨ ਕੋ ਹਲਖਾਂ ਹਿੰਦੀਨੇ ਰੁੰਡ ਪਰੇ ਕਹੂੰ ਤੁੰਡ ਨਿਰਪਾਨ ਕੇ ਝੁੰਡ ਹੈ ਕੇ ਜਾਤ ਨਾ ਚੀਨੇ ਕੰਬਰ ਕੇ ਬਹੁ ਟੰਬਰ ਅੰਬਰ ਅੰਬਰ ਤੇ ਦਿਗੰਬਰ ਕੀਨੇ ਚੌਪਈ ਐਸੀ ਭਾਂ ਸੂਟ ਬੋ ਮਾਰੇ ਰਗੁਨਾਥੋ ਸੁਰ ਲੋਕ ਸਿਧਾਰੇ ਸੁਆਮ ਕਾਜ ਕੇ ਪ੍ਰਣੈ ਨਿਵਾਇਓ ਹੱਡੀਐ ਪੁਰੇ ਜੋਧ ਪਹੁੰਚਾਇਓ ਦੋਹਰਾ ਆਤਿ ਬਰਕੈ ਭਾਰੀ ਜੁਝਿਓ ਤਨਕ ਨ ਮੋਰਿਓ ਅੰਗ ਸੋ ਕਵਿਕਾਲ ਪੂਰਨ ਪਇਓ ਤਬ ਹੀ ਕਥਾ ਪ੍ਰਸੰਗ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 195 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ